ਕਮਨ ਮੂਲ ਕਮਨ ਮਤ ਵੇਲਾ ਤੇਰਾ ਕਮਨ ਗੁਰੂ ਜਿਸ ਕਾ ਤੂੰ ਜੇਲਾ ਕਮਨ ਮੂਲ ਕਮਨ ਮਤ ਵੇਲਾ ਤੇਰਾ ਕਮਨ ਗੁਰੂ ਕਿਸ ਕਾ ਤੂੰ ਜੇਲਾ ਮੂਲ ਮੂਲ ਤੁਹਾਡਾ ਜਿਹੜਾ ਕਾਰ ਅਸੀਂ ਟਾਰਗੇਟ ਕਹਿ ਸਕਦੇ ਹਾਂ ਮੂਲ ਕਹਿੰਦੇ ਨੇ ਥੋੜਾ ਜਿਹਾ ਮਤ ਹੈ ਇਹਦਾ ਮੂਲ ਮੂਲ ਕੀ ਕੀ ਤੁਹਾਡੀ ਉਪਲਬਧੀ ਕੀ ਹੈ ਮਤ ਮਤਲਬ ਮਤ ਦਾ ਮੂਲ ਕੀ ਹੈ ਆਧਾਰ ਕੀ ਹੈ ਜਿਵੇਂ ਅਸੀਂ ਆਧਾਰ ਕਹਿੰਦੇ ਇਹਦਾ ਆਧਾਰ ਕੀ ਹੈ ਜੋ ਮਤ ਨੂੰ ਸ਼ਿਵ ਜੀ ਨਾਲ ਜੋੜ ਲੈਂਦੇ ਨੇ وش نور میں جوڑ گرمت کا موڑ لگی ہے تو موڑ نہیں لگتا ہے گرمت کا موڑ سنسار سے نہیں لگتا ترکی باڑی ہے بدھ مت کسی آدمی نے بڑھائی وہ بدھ سناتن مت کا موڈ سناتن کوئی بندہ ਉਹਦਾ ਕੋਈ ਆਧਾਰ ਹੈ ਫਿਰ ਗ੍ਰੰਥਾਂ ਦੇ ਆਧਾਰ ਨਾ ਜੋ ਮਤਾ ਚਾਹੇ ਚਾਹੇ ਵੀ ਵਾਰਾਂ ਫਿਰਕੇ ਹੋਵੇ ਬਾਅਦ ਤੋਂ ਜੋ ਮਤ ਇੱਕ ਮਤ ਹੈ ਉਹ ਚਾਹੇ ਤਾਂ ਉਹਨਾਂ ਦਾ ਮਤਲਬ ਹੈਗਾ ਇਹ ਵੀ ਕਿਸੇ ਮੂਲ ਮਤ ਦੀ ਬ੍ਰਾਂਚ ਹੈ ਇਹ ਕਿਸੇ ਮੇਨ ਮਤ ਦੀ ਬ੍ਰਾਂਚ ਹੈ ਉਹ ਕਿਹੜੀ ਮਤ ਹੈ ਜਿਹਦੀ ਇਹ ਸ਼ਾਖਾ ਹੈ ਕਿ ਮੂੜ ਦੇ ਉੱਪਰ ਸ਼ਾਖਾ ਹੁੰਦੀ ਸਾਖ ਹੈ ਜਲਵੇ ਨੂੰ ਸਾਖ ਕੋ ਬੁਲਾਵੇ ਆਪਣਾ ਮੂਲ ਪਛਾਣ ਮੂਲ ਜੜ ਹੁੰਦੀ ਹੈ ਸ਼ਾਖਾ ਤੋਂ ਪੈਦਾ ਹੋਈ ਹੋਈ ਚੀਜ਼ ਜਿੱਥੋਂ ਮਤ ਪੈਦਾ ਹੋਈ ਕਿਹਨੇ ਪੈਦਾ ਕੀਤੀ ਕਿਵੇਂ ਪੈਦਾ ਹੋਈ ਕਵਣ ਮਤ ਵੇਲਾ ਬਸ ਕਵਣ ਮਤ ਇਹ ਮਤ ਨਾਲ ਕਵਣ ਲੱਗਿਆ ਇਹ ਬਸ ਕਿਹਦੀ ਹੈ ਇਹਦਾ ਪਿਛੋਕੜ ਕੀ ਹੈ ਇਹਦਾ ਨਾਮ ਕੀ ਹੈ ਔਰ ਕਦੋਂ ਤੋਂ ਹੈ ਕਦੋਂ ਤੋਂ ਹੈ اسلام کی مت ہے عیسائی مت ہے عیسا نے جنم لوگ مت کدوں تو ہے کن پیدا کی ہے پچھوکڑ کی یہ بہت گلتا کہتی گئی موڑ کبڑ مت میلہ ਪਰ ਇਹ ਸਾਰੀ ਉਹ ਬੁੱਝਣ ਵਾਲੀ ਗੱਲ ਬਹੁਤੀ ਬੁੱਝਣ ਵਾਲੀ ਯੋਗੀਆਂ ਦਾ ਮਤਲਬ ਇਹ ਹੈ ਵੀ ਜਿਹੜਾ ਅਸਤਿਤਵੇ ਦੀ ਜਿਹੜੀ ਚੀਜ਼ ਦਾ ਸੰਸਾਰ 'ਚ ਜਿਹੜੀ ਚੀਜ਼ ਦਾ ਅਸਤਿਤਵੇ ਦੀ ਸੰਸਾਰ 'ਚ ਤੁਸੀਂ ਉਹ ਗੱਲ ਕਰ ਰਹੇ ਹੋ ਗੱਲ ਦਾ ਆਧਾਰ ਕੀ ਹੈ ਤੁਹਾਡੀ ਦਾ ਗ੍ਰੰਥ ਕਿਹੜਾ ਜਿਹਦਾ ਆਧਾਰ ਹੈ ਭਾਵੇਂ ਗੁਰਮਤ ਹੈ ਪਰ ਗੁਰਮਤ ਦਾ ਕੀ ਆਧਾਰ ਹੈ ਕਬੀਰ ਦੀ ਬਾਣੀ ਦਾ ਕੀ ਆਧਾਰ ਹੈ ਕਬੀਰ ਦਾ ਪਹਿਲਾਂ ਵੀ ਤੱਕ ਵਿੱਚ ਲਿਖਿਆ ਹੋਇਆ ਹੈ ਉਹਦਾ ਆਧਾਰ ਹੈ ਉਸ ਵਿੱਚ ਉਹਦਾ ਆਧਾਰ ਮੂਰਤੀਆਂ ਹੈ ਵਾੜਾ ਉਹਦਾ ਆਧਾਰ ਤੇ ਬਹੁਤ ਗ੍ਰੰਥ ਪਏ ਇਹਦੇ ਆਧਾਰ ਦਾ ਕੋਈ ਪੁਰਾਣਾ ਗ੍ਰੰਥ ਨਹੀਂ ਮਿਲੂਗਾ ਤੁਹਾਨੂੰ ਵੇਦ ਦੇ ਵਿੱਚ ਵੀ ਸ਼ਲੋਕ ਰਲ ਘਟਦੇ ਚੁਗਣੇ ਪੈਣੇ ਨੇ ਮੂਰਤੀ ਉੱਤੇ ਕੀ ਹੋਇਆ ਹੈ ਹਰ ਹੈ ਖੇਡ ਖਾਣ ਰੇਤ ਦੇ ਵਿਖਰੇ ਇੱਥੇ ਇਸ਼ਾਰਾ ਕਬੀਰ ਦਾ ਬੇਦਵਲ ਹੈ ਫਿਰ ਬੇਦ ਦੇ ਵਿੱਚ ਜਿਹੜੀ ਹਰ ਰੂਪੀ ਖਾਣ ਹੈ ਮਤ ਗੁਰਮਤ ਹੈ ਨਿਰਾਕਾਰ ਦੀ ਸੋਝੀ ਹੈ ਇਹ ਤਾਂ ਐ ਬਖਰੀ ਹੋਈ ਹੈ ਜਿਵੇਂ ਰੇਤੇ 'ਚ ਖੰਡ ਰਲਾ ਦੀਏ ਛਿੱਟਾ ਦੇ ਵੀ ਨਾ ਖੰਡ ਦਾ ਰੇਤੇ 'ਚ ਹਲ ਫੇਰ ਦੀਏ ਨਾ ਵੀ ਹਲ ਫੇਰੀਏ ਉਹ ਤਾਂ ਉਜੜ ਜਾਂਦੀ ਹੱਥ ਹੀ ਨਾ ਜਾਏ ਬੱਦਾ ਜੇ ਹੱਥਾਂ ਨਾਲ ਕਹੇ ਮੈਂ ਇਹਨੂੰ ਅੱਡ ਕਰ ਲਵਾਂ ਬੱਦੇ ਦੇ ਵਸਤੀ ਕਰ ਹੱਥ ਹੀ ਲੱਭਦਾ ਨਹੀਂ ਹਾਥੀ ਦੀ ਤਾਮਲ ਤੇ ਚੀਟੀ ਆ ਗਿਆ ਆਮ ਤੌਰ ਤੇ ਪੀੜੀਆ ਹਾਥੀ ਦੀ ਮਿਸਾਲ ਦੇ ਹਾਂ ਹੱਥਾਂ ਨਾਲ ਹੱਥਾਂ ਨਾਲ ਦੋਹਾਂ ਹੱਥਾਂ ਨਾਲ ਚਿੱਤਰ ਮਨ ਦੋਏ ਨਹੀਂ ਅੱਡ ਕਰ ਸਕਦੇ ਮਨ ਤੇ ਦੋਏ ਵੀ ਲੱਗ ਜਾਣ ਤਾਂ ਵੀ ਨਹੀਂ ਅੜ ਹਾਥੀ ਬਹੁਤ ਵਜਨ ਹੱਥਾਂ ਨਾਲ ਖੰਡ ਰੇਤ ਦੇ ਵਿੱਚ ਲਾ ਦਈਏ ਕੋਈ ਅੱਡ ਕਰ ਲਵੇ ਮੁਸ਼ਕਲ ਨਾ ਕਿਉਂਕਿ ਜੇ ਚੁਟਕੀ ਵੀ ਭਰਾਂਗੇ ਤਾਂ ਵੀ ਜਿੱਥੇ ਇੱਕ ਦਾਣਾ ਆਊਗਾ ਰੇ ਦਾ ਜਾਂਦੀ ਨਾਲ ਉਹ ਹੱਥੀ ਤਾਂ ਗੱਲ ਹੈ ਚੀਟੀ ਹੱਥੀ ਹੁੰਦਾ ਹੀ ਜਗਾ ਜਗਾ ਤੇ ਹੱਥੀ ਕਰ ਲਿਆ ਕੋਲ ਤੋਂ ਪੀਰ ਗੁਰ ਭਲੀ ਭਜਾਈ ਚੀਟੀ ਬਣ ਕੇ ਖਾ ਇਹ ਜਿਹੜਾ ਨਾਮ ਹੈ ਇਹ ਚੀਟੀ ਬਣ ਕੇ ਖਾਦਾ ਜਾਂਦਾ ਮਤਲਬ ਹੈ ਹੰਕਾਰ ਨੂੰ ਖਤਮ ਕਰਕੇ ਇਹ ਖਾਉਂਦਾ ਜੇ ਹੰਕਾਰ ਖਤਮ ਹੋ ਗਿਆ ਚੀਟੀ ਬਣ ਗਿਆ ਹਾਥੀ ਹੰਕਾਰ ਦਾ ਪ੍ਰਤੀਕ ਹੈ ਚੀਟੀ ਇੱਥੇ ਹੰਕਾਰ ਤੋਂ ਰਹਿੰਦਾ ਛੋਟੀ ਹੈ ਜਿਵੇਂ ਛੋਟਾ ਹੋ ਕੇ ਆਪਣੀ ਹਸਤੀ ਨੂੰ ਉਡਾ ਕੇ ਕਿਉਂ ਚੀਟੀ ਨੂੰ ਭੁੱਖ ਉਹਨਾਂ ਹੀ ਉਹਦਾ ਹੋਵੇ ਉਹਦੀ ਲੋੜ ਉਹਦੀ ਹੋਵੇ ਲੋੜ ਬਹੁਤ ਘੱਟ ਆ ਸਰੀਰ ਦੀ ਸਾਡੀ ਆਦਮੀ ਦੀ ਲੋੜ ਬਹੁਤ ਘੱਟ ਹੈ ਭੁੱਖ ਕਿੰਨੀ ਹੈ ਭੁੱਖ ਅਥਾਹ ਹੈ ਦੀ ਲੋੜ ਸੀ ਲੋੜਾਂ ਦਾ ਸਾਡੀਆਂ ਸੀਮਤ ਨੇ ਜੇ ਲੋੜ ਨੂੰ ਭੁੱਖ ਵਧਾ ਲਈਏ ਬਣਾ ਲਈਏ ਫਿਰ ਭੁੱਖ ਤਾਂ ਇੱਕ ਆਦਮੀ ਦੀ ਵੀ ਪੂਰੀ ਹੋ ਸਕਦੀ ਭੁੱਖਾ ਜਮਾ ਕਰ ਲੈਣਾ ਜਮਾ ਕਰਕੇ ਰੱਖ ਲੈਣਾ ਲੋਕਾਂ ਨੂੰ ਦਿੱਤਾ ਕਮਲ ਮੂਲ ਕਮਲ ਮਤ ਵੇਲਾ ਕਮਲ ਮੂਲ ਮੂਲ ਕੀ ਹੈ ਇਸ ਮਤ ਦਾ ਮੂਲ ਕੀ ਹੈ ਮਤ ਦਾ ਨਾਮ ਕੀ ਹੈ ਕਿਹੜੇ ਵੇਲੇ ਤੋਂ ਇਹ ਪ੍ਰਚਲਿਤ ਹੋਈ ਹੋਈ ਹੈ ਸਵਾਲ ਬਹੁਤ ਟੇਡਾ ਟੇਡਾ ਨਹੀਂ ਹੈ ਕਹਿੰਦੇ ਅਸੀਂ ਤਾਂ ਸੁਣੀਓ ਨਹੀਂ ਮਤ ਹੈ ਦੁਨੀਆ 'ਚ ਪ੍ਰਚਲਿਤ ਹੈ ਨਹੀਂ ਮਤ ਹੈ ਇਹ ਲੋਕ ਲਾਉਂਦੇ ਨਹੀਂ ਯਾਰ ਇਹਦੇ ਨਾਲ ਕਿਸੇ ਬੰਦੇ ਦਾ ਰੋਜ ਨਹੀਂ ਜੁੜਿਆ ਹੋਇਆ ਜਿਹਨੇ ਪੈਦਾ ਕੀਤੀ ਹੋਵੇ ਕਿਸੇ ਬੰਦੇ ਨੇ ਆਪਣਾ ਨਾਮ ਨਾਲ ਨਹੀਂ ਲਾਇਆ ਇਸ ਮਤ ਤੇ ਕਿਉਂਕਿ ਜਿਹੜੇ ਮਤਾਂ ਨੇ ਜਿਹੜੇ ਲੋਕਾਂ ਨੇ ਮਤ ਪ੍ਰਚਾਰੀ ਹੈ ਨਾ ਉਹਨਾਂ ਨੇ ਆਪਣੇ ਆਪ ਨੂੰ ਅਪਰਾਧੀ ਮੰਨਿਆ ਪਹਿਲਾਂ ਅਪਰਾਧੀ ਸੀ ਸਾਰੇ ਅਪਰਾਧੀ ਜਿਹੜੇ ਇੱਥੇ ਆਏ ਹੋਏ ਹਨ ਸੰਸਾਰ ਦੇ ਅਪਰਾਧੀ ਆਏ ਹੋਏ ਨੇ ਇੱਥੇ ਬਿਨਾਂ ਅਪਰਾਧ ਦੇ ਜਿਹੜੇ ਤੇ ਕੋਈ ਨਹੀਂ ਹੁੰਦਾ ਜਿਹੜੇ ਤਰੇ ਨੇ ਇਸ ਮਤ ਨਾਲ ਅਪਰਾਧੀ ਸੀ ਕੋਟ ਅਪਰਾਧੀ ਤਰੇ ਰੇ ਹੁਣ ਉਹ ਪ੍ਰਾਤੀ ਗੁਰੂ ਹੁੰਦੇ ਰਹਿ ਇਹ ਸੰਤ ਹੁੰਦੇ ਰਹਿ ਜਿਹੜੇ ਤਰੇ ਨਾ ਦਾ ਬਰਾਦੀ ਸੀ ਜਿਹੜੇ ਨਹੀਂ ਤਰੇ ਉਹ ਬਰਾਦੀ ਰਹਿ ਗਏ ਜਿਨ੍ਹਾਂ ਨੇ ਗੁਰਮਤਿ ਲੈ ਲਈ ਉਹ ਬਰਾਦੀ ਸੀਗੇ ਪਰ ਤਰ ਗਏ ਸੀਗੇ ਜਾਂ ਅਪਰਾਧੀ ਨਹੀਂ ਰਹੇ ਛੁਡਾਰਾ ਹੋ ਗਏ ਤਰ ਗਏ ਉਹਨਾਂ ਨੇ ਆਪਣੇ ਅਪਰਾਧ ਖਤਮ ਕਰ ਲਏ ਨਸ਼ਟ ਕਰ ਲਏ ਪਾਪ ਆਪਣੇ ਧੋਤੇ ਪਾਪ ਕੱਢੇ ਧੋਏ ਨਾਨਕ ਬਖਾਣੇ ਬੇਨਤੀ ਸੱਚ ਪੱਲੇ ਹੋਏ ਪਾਪ ਸੀ ਧੋਤੇ ਕੀ ਇਹਨੂੰ ਫਿਰ ਅਪਰਾਧੀਆਂ ਦੀ ਮਤ ਕਹੀਏ ਅਪਰਾਧੀਆਂ ਵਾਸਤੇ ਇਹ ਮਤ ਹੈ ਬਾਕੀ ਮੰਤਾਂ ਸੰਤਾਂ ਵਾਸਤੇ ਨੇ ਬਨਾਰਸ ਕੇ ਠੱਗਾਂ ਵਾਸਤੇ ਅਪਰਾਧੀਆਂ ਨੂੰ ਤਾਰਨ ਵਾਲੀ ਮੱਤ ਹੈ ਬਸ ਕਿਹਦੀ ਹੈ ਬਸ ਪਰਮੇਸ਼ਰ ਦੀ ਹੈ ਅਪਰਾਧੀ ਦੀ ਆਪਣੀ ਮੱਤ ਦਾ ਡੋਬਣ ਵਾਲੀ ਹੁੰਦੀ ਹੈ ਤਾਰਨ ਵਾਲੀ ਕਾਹਨੂੰ ਹੁੰਦੀ ਹੈ ਜੀ ਅਪਰਾਧੀਆਂ ਦੀ ਮਤ ਨਹੀਂ ਹੈ ਤੇ ਪਰਮੇਸ਼ਰ ਦੀ ਮਤ ਹੈ ਕਿਉਂਕਿ ਅਪਰਾਧੀ ਨੇ ਆਪਣਾ ਨਾਮ ਨਹੀਂ ਲਾਇਆ ਨਾਲ ਕਿ ਮੇਰੀ ਮਤ ਹੈ ਇਹਨੂੰ ਅਪਰਾਧੀਆਂ ਦੀ ਮਤ ਤਾਂ ਨਹੀਂ ਕਹਿ ਸਕਦੇ ਉਹਨੇ ਆਪਣਾ ਨਾਮ ਨਹੀਂ ਨਾਲ ਇਹਨਾਂ ਨੇ ਕਿਹਾ ਮੇਰੀ ਮਤ ਹੈ ਮੇਰੀ ਮਤ ਥੋੜੀ ਨਾਮ ਆਪਣੇ ਨਹੀਂ ਕਿਹਾ ਕਿਸੇ ਨੇ ਜੇ ਆਪਣੇ ਕਹਿੰਦੇ ਤਾਂ ਅਪਰਾਧੀਆਂ ਦੀ ਮਤ ਬਣ ਜਾਂਦੀ ਜਿਹੜੇ ਮਤ ਦੇ ਨਾਲ ਆਪਣਾ ਆਪਾ ਜੋੜਿਆ ਉਹ ਅਪਰਾਧੀਆਂ ਦੀ ਮਤ ਹੈ ਜਿਹਦੇ ਨਾਲ ਬੰਦੇ ਦਾ ਨਾਮ ਜੁੜ ਗਿਆ ਉਹ ਅਪਰਾਧੀ ਦੇ ਦੀ ਮਤ ਹੋ ਜਾਂਦੀ ਹੈ ਹੋ ਗਈ ਇਹ ਤਾਂ ਅਪਰਾਧੀਆਂ ਦੀ ਮਤ ਨਹੀਂ ਹੋਈ ਤਾਂ ਨਹੀਂ ਹੋਈ ਅਪਰਾਧੀਆਂ ਦੀ ਮਤ ਹੈ ਇਹਦੇ ਨਾਲ ਬੰਦੇ ਦਾ ਨਾਮ ਜੁੜਿਆ ਧਿਆਨ ਰੱਖਣ ਵਾਲਾ ਪੁਆਇੰਟ ਹੈ ਜੇ ਤੁਸੀਂ ਨਾਨਕ ਦੀ ਮਤ ਕਹਿਣਾ ਅਪਰਾਧੀਆਂ ਦੀ ਵੜ ਜੂਗੀ ਜਿਹਨੇ ਜਨਮ ਲਿਆ ਹੈ ਸੰਸਾਰ 'ਚ ਉਹ ਚਾਹੇ ਥੀ ਚਾਹੇ ਹਵਾ ਅਸਮਾਨ ਸੀ ਬਸ ਕਿਉਂਕਿ ਹੋਵੇ ਨਰਕ ਸੁਰਗ ਅਵਤਾਰ ਤਿੰਨ ਜਗ੍ਹਾ ਹੋਵੇ ਜਾਂਦੀ ਹੈ ਨਰਕ ਹੋਵੇ ਸੁਰਗ ਹੋਵੇ ਉੱਥੇ ਵੀ ਹੋਵੇ ਹੁੰਦੀ ਹੈ ਸੁਰਗ ਵਿੱਚ ਵੀ ਹੋਵੇ ਦੇਵਤਿਆਂ ਨੂੰ ਵੀ ਹੰਕਾਰ ਹੁੰਦਾ ਅਭਮਾਨ ਉਤਾਰਨ ਦੇਵਤਿਆਂ ਮੈਂ ਖਾਸੁਰ ਸੁਭ ਉਪਾਇਆ ਨਰਕ ਸੁਰਗ ਅਵਤਾਰ ਅਵਤਾਰ ਹੁੰਦਾ ਜਨਮ ਲੈਣਾ ਇਹਨਾਂ ਵਾਲੇ ਅਵਤਾਰ ਵੀ ਹੁਕਾਰੀ ਨੇ ਸਮੇਂ ਸਮੇਂ ਦੇ ਰਾਜੇ ਸਾਰੇ ਅਵਤਾਰ ਹੁਕਾਰੀ ਨੇ ਤਦੇ ਤਾਂ ਕਿਹਾ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਕਿਤੇ ਰਾਮ ਸੇ ਭੇਟ ਡਾਰੇ ਬੇਟੇ ਕੋਣ ਅਫਰਾਦੀ ਸੀ ਤਾਂ ਬੈਠੇ ਵੇਟ ਡਾਰੇ ਪਾਏ ਇਹ ਗੁਰਮਤ ਹੈ ਉਹ ਇਹੀ ਸਵਾਲ ਪੁੱਛਦਾ ਹੈ ਇਹ ਸਵਾਲ ਹੈ ਵੀ ਇਹ ਕਿਹਦੇ ਨਾਲ ਕਦੋਂ ਤੋਂ ਮੱਤ ਸ਼ੁਰੂ ਹੋਈ ਹੈ ਕਿਹਨੇ ਬਣਾਈ ਹੈ ਕਿਹੜੇ ਵੇਲੇ ਤੋਂ ਪ੍ਰਚਲਿਤ ਹੈ ਪਿੱਛੇ ਰਿਕਾਰਡ ਇਹਦਾ ਕਿਉਂਕਿ ਉਹਨਾਂ ਨੇ ਲਿਖਿਆ ਹੋਇਆ ਇਹਦੇ ਬਾਰੇ ਸਰਸਵਤੀ ਕਹਿੰਦੇ ਨੇ ਸਿੱਧੂ ਦੇ ਗ੍ਰੰਥ ਹੈ ਸਰਸਵਤੀ ਸਰਵ ਸ੍ਰੇਸ਼ਟ ਰਾਸ ਵਾਲੀ ਸੋ ਗੁਰਮਤਿ ਇਹ ਸਾਰੇ ਰਾਸ ਦੇ ਨੇ ਨਾਮ ਦਾ ਰਾਸ ਸਰਵ ਸ੍ਰੇਸ਼ਟ ਰਾਸ ਹੈ ਇਹ ਰਸ ਵੀ ਇਹ ਰਸ ਭਾਵਾਂ ਦੂਏ ਰਸਤਾ ਚਿੱਟੇ ਨਹੀਂ ਲੱਗਦੇ بارہو یہ پرگٹ رہتی ہے بارہ کوہ گپت چلتی ہے دھرتی چنڈر گراؤنڈ چلتی یہ جی کوئی ندی نہیں ہے ہو سکتی ہے اصل گرمت ہے کچھ ٹائم یہ پرگٹ ہوں کچھ ٹائم گپت ہوں ہردیج چلتی ہے جی لوگ پرگٹ نہیں ہوں باہر نہیں آتی ایم دارے رب ایک ਕੀ ਕਹਿ ਦਰਸ਼ਨ ਨਹੀਂ ਹੋ ਰਹੇ ਦਰਸ਼ਨ ਤਾਂ ਇਹਨੇ ਕਰਾਉਣੇ ਨੇ ਜਾਂ ਬਾਹਰ ਆਪੇ ਕਹਿ ਜਿਹੜਾ ਕਹਿੰਦਾ ਇੱਕ ਕੀ ਹੈ ਜਿਹੜਾ ਕਹਿੰਦਾ ਇੱਕ ਕੀ ਹੈ ਉਹ ਆਪੇ ਤਾਂ ਹੈ ਇੱਕ ਆਤਮ ਦਰਸ਼ਨ ਨਹੀਂ ਹੋ ਰਿਹਾ ਉਹਨੂੰ ਇੱਕ ਦਾ ਭਲੇਖਾ ਹੈ ਜਿਹੜਾ ਇੱਕ ਹੈ ਉਹੀ ਸਵਾਲ ਕਰਦਾ ਇੱਕ ਕੀ ਹੈ ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਤਾ ਔਰ ਜਿਹਨੂੰ ਤੂੰ ਹੋਰ ਮੰਨਦਾ ਸੀ ਰੱਬ ਮੰਨਦਾ ਤਾਂ ਤਾਂ ਤੂੰ ਹੀ ਹੈ ਤੂੰ ਆਪ ਇਸਕਾ ਦਾਲ ਹੋਇਆ ਹੋਇਆ ਜੇਕਰ ਇੱਕ ਹੋ ਜਾਏਗਾ ਤੈਨੂੰ ਸਮਝ ਆ ਜੂ ਕੀ ਹੁੰਦਾ ਜਿੰਨਾ ਜੇ ਦਾਲ ਹੈ ਸਮਝੇ ਨਹੀਂ ਹੋਣੀ ਕੀ ਹੈ ਜੇ ਦਾਲ ਕਦੇ ਇੱਕ ਨਾ ਇੱਕ ਦੇਖਦੀ ਦੀ ਕਦੇ ਦੇਖਿਆ ਨਹੀਂ ਸਾਬਤ ਸੂਰਤ ਦੇਖਿਆ ਦੀ ਦਾਲ ਹੈ ਦਾਲ ਰਹੀ ਹੈ ਕਰੋੜਾਂ ਕੁਇੰਟਲ ਦਾਲ ਦੇ ਵਿੱਚ ਦਾਲੇ ਦਾਲ ਹੈ ਉਹਨੂੰ ਇੱਕ ਦਾ ਯਾਦ ਨਹੀਂ ਹੋ ਸਕਦਾ ਜੇਕਰ ਪੂਰਾ ਸਾਬਤ ਦਾਣਾ ਦੇਖੂ ਪਤਾ ਲੱਗੂ ਮੇਰੀ ਹੋਦੇ ਤੋਂ ਇਹ ਮਤ ਇੱਕਦੀ ਹੈ ਸਾਬਤ ਸੂਰਤ ਦੀ ਮਤ ਹੈ ਉਹ ਮਤ ਮਨ ਮਤ ਅੱਧੇ ਦੀ ਮਤ ਅਧੂਰੀ ਹੈ ਉਹ ਮਤਾਂ ਅਧੂਰੀਆਂ ਤਾਂ ਨੇ ਉਹਨਾਂ ਨੂੰ ਬਣਾਉਣ ਵਾਲਾ ਆਪ ਅਧੂਰਾ ਹੈ ਪੂਰਾ ਗੁਰ ਨਹੀਂ ਹੈ ਉਹ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪਏ ਤੈਨੂੰ ਪਾਰ ਬ੍ਰਹਮ ਅੰਦਰੋਂ ਬਹੁਤ ਨੇੜਿਓਂ ਸਭ ਤੇ ਉਹ ਦਿਖ ਜੂਗਾ ਸਭ ਤੇ ਨੇੜੇ ਤੈਨੂੰ ਜੇ ਕੋਈ ਹੈ ਤਾਂ ਪਾਰ ਬ੍ਰਹਮ ਜਿਹਨੂੰ ਤੂੰ ਬਹੁਤ ਦੂਰ ਮੰਨਦਾ ਉਹ ਸਭ ਤੋਂ ਨੇੜੇ ਜੋ ਚੀਜ਼ ਅੰਦਰ ਹੈ ਸਾਡੇ ਉਹ ਸਭ ਤੋਂ ਨੇੜੇ ਹਾਰਟ ਦੇ ਵਿੱਚ ਬਲੱਡ ਸਰਕੂਲੇਸ਼ਨ ਚੱਲਦਾ ਖੂਨ ਹਾਰਟ ਤੇ ਕਿੰਨੀ ਦੂਰ ਹੈ ਦਿਮਾਗ ਦੇ ਤੋਂ ਦੂਰ ਹੈ ਅੱਖਾਂ ਦੇ ਤੋਂ ਦੂਰ ਹਨ ਪਰ ਖੂਨ ਦੇ ਤੋਂ ਦੂਰ ਨਹੀਂ ਦੇ ਵਿੱਚ ਘੁੰਮਦਾ ਜਿਹੜਾ ਉਹਦੇ ਵਿੱਚ ਹੈ ਮਨ ਦੇ ਵਿੱਚ ਹੈ ਮਨ ਮੈਂ ਆਪ ਹੈ ਮਨ ਉਹਨੂੰ ਵੇਖਦਾ ਕਿੱਥੇ ਉਹਨੂੰ ਲੱਭਦਾ ਇਹ ਉਹਨੂੰ ਲੱਭਦਾ ਜਿਹੜਾ ਇਹਦੇ ਅੰਦਰ ਹੈ ਕੋ ਲੱਭਦਾ ਬਾਹਰੋਂ ਲੱਭਦਾ ਜੇ ਅੰਦਰੋਂ ਲੱਭੇ ਤਾਂ ਫਿਰ ਤੇ ਤਾਂ ਰੋਣਾ ਹੀ ਨਹੀਂ ਫਿਰ ਤਾਂ ਪਾ ਪਾਇਆ ਹੋਰ ਇਹ ਜਿਹਦੇ ਅੰਦਰੋਂ ਲੱਭਿਆ ਜਿਹਨੂੰ ਬਾਹਰੋਂ ਲੱਭਿਆ ਗੁਰੂ ਨੇ ਬਾਟ ਉਹਨਾਂ ਦੇ ਪਰਪਲਾਈ ਭੁਲਾਈ ਪਰਮ ਪੈਦਾ ਕਰਤਾ ਉਹਨਾਂ ਨੇ ਕਹਾਣੀਆਂ ਸਾਖੀਆਂ ਝੂਠੀਆਂ ਬਣਾ ਕੇ ਪਾਇਆ ਕਿਸੇ ਤੇਰਾ ਕੌਣ ਗੁਰੂ ਜਿਸ ਕਾ ਤੂੰ ਚੇਲਾ ਤੇਰਾ ਗੁਰੂ ਕੌਣ ਹੈ ਜਿਹਦਾ ਤੂੰ ਚੇਲਾ ਹੈ ਫਿਰ ਇਹ ਹੋ ਜੂਗਾ ਉਹਦਾ ਗੁਰੂ ਕੌਣ ਸੀ ਫਿਰ ਇਹਦਾ ਉਹਦਾ ਗੁਰੂ ਕੌਣ ਸੀ ਫਿਰ ਇਹਦਾ ਉਹਦਾ ਗੁਰੂ ਕੌਣ ਸੀ ਇੱਕ ਲਾਈਨ ਲੱਗ ਜੂ ਤੁਰ ਤੱਕ ਪਿੱਛਾ ਪਿਛੋਕੜ ਲੱਭ ਲਾਂਗੇ ਕਿੱਥੋਂ ਮਤ ਚੱਲੀ ਇਹਦੇ ਜੇ ਗੱਲ ਹੈ ਜੀ ਕਿ ਅਜ ਗੁਰੂ ਚੇਲਾ ਹੀ ਨਹੀਂ ਹੁੰਦਾ ਜੇ ਗੁਰੂ ਚੇਲਾ ਹੁੰਦਾ ਇਹਦੇ ਵਿੱਚ ਤਾਂ ਇਹਦੇ ਵਿੱਚ ਚੇਨ ਬਣੀ ਹੋਈ ਹੁੰਦੀ ਚੇਨ ਹੈ ਜੀ ਹਰ ਵਾਰ ਨਵੀਂ ਪ੍ਰਗਟ ਹੁੰਦੀ ਉਹੀ ਮਤ ਹੈ ਪ੍ਰਗਟ ਹੁੰਦੀ ਹੈ ਜਦ ਉਹੀ ਹੁੰਦੀ ਹੈ ਮਤ ਉਹੀ ਹੁੰਦੀ ਹੈ ਪ੍ਰਗਟ ਹੁੰਦੀ ਹੈ ਗੁਪਤ ਹੋ ਕੇ ਗੁਪਤ ਪਰ ਦੇਖੋ ਨਾ ਧਰਤੀ ਥੱਲੇ ਪਾਣੀ ਬਾਰਿਸ਼ ਤੋਂ ਕਹਿੰਦੇ ਪੈਂਦੀ ਹੈ ਕਿ ਧਰਤੀ ਪਾਣੀ ਨਹੀਂ ਉੱਤੋਂ ਗਿਆਨ ਦੀ ਉੱਤੋਂ ਨਾਮ ਦੀ ਵਰਖਾ ਦੀ ਕਿਉਂ ਲੋੜ ਹੈ ਨਾਨਕ ਅਮਰਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਦਾ ਵਿਸਰਾਮ ਸਾਰਿਆਂ ਦੇ ਹਿਰਦੇ ਕਹੇ ਤਾਂ ਸੱਚ ਤੇ ਉੱਤੋਂ ਸੱਚ ਦੀ ਬਾਰਿਸ਼ ਦੀ ਕਿਉਂ ਲੋੜ ਹੈ ਉਹ ਪ੍ਰਗਟ ਨਹੀਂ ਹੈ ਉਸੇ ਨੂੰ ਪ੍ਰਗਟ ਕਰਨ ਵਾਸਤੇ ਉੱਤੋਂ ਬਾਰਿਸ਼ ਦੀ ਲੋੜ ਹੈ ਉਸੇ ਨਾਲ ਗਿੱਲ ਬਚਾਉਣ ਵਾਸਤੇ ਰਾਜ ਸੁੱਕਾ ਵਿਚਾਲੇ ਸੁੱਕਾ ਉਤਲਾ ਹੀ ਪਾਣੀ ਥੱਲੇ ਜਾਣਾ ਉੱਤੇ ਵਾਲਾ ਪਾਣੀ ਥੱਲੇ ਚਲਾ ਜਾਣਾ ਜੇ ਬਾਰਿਸ਼ ਹਟੇ ਹੀ ਨਾ ਪਈ ਜਾਵੇ ਪਈ ਜਾਵੇ ਪਈ ਜਾਵੇ ਤਾਂ ਥੱਲੇ ਵਾਲਾ ਉੱਤੇ ਵਾਲਾ ਪਾਣੀ ਕੋ ਹੋ ਜਾਂਦਾ ਸੇਮ ਆ ਕੇ ਪਾਣੀ ਵਹਿ ਤੁਰਦਾ ਸੇਮ ਵਾਲੇ ਇਲਾਕੇ 'ਚ ਪਾਣੀ ਵਹਿ ਤੁਰਦਾ ਨਾ ਐਡੀ ਸੇਮ ਆ ਜਾਂਦੀ ਹੈ ਪਾਣੀ ਵਗ ਤੁਰਦਾ ਥੱਲੇ ਵਾਲਾ ਉੱਤੇ ਵਾਲਾ ਪਾਣੀ ਕੋਈ ਵੜ ਜਾਂਦਾ ਫੇਰ ਇਹ ਮਤ ਪ੍ਰਗਟ ਹੁੰਦੀ ਹੈ ਜਦ ਥੱਲੇ ਵਾਲਾ ਉੱਤੇ ਵਾਲਾ ਇੱਕ ਹੋ ਜਾਂਦਾ ਨਾ ਪਾਣੀ ਫਿਰ ਗਾਹ ਦਰਿਆ ਵਣ ਕੇ ਤੁਰਦਾ ਹੈ ਕਮਨ ਕਥਾ ਲੈ ਰਹੋ ਨਰਾਲੇ ਕਿਹੜੀ ਕਥਾ ਹੈ ਸਾਖੀ ਹੈ ਕਿਹੜੀਆਂ ਜਿਵੇਂ ਪੁਰਾਣੇ ਸਾਖੀਆਂ ਨੇ ਆਪਣੇ ਗੁਰੂਆਂ ਦੀਆਂ ਦਸੀਆਂ ਹੋਈਆਂ ਤੁਸੀਂ ਨਰਾਲੇ ਸੰਸਾਰ ਤੇ ਜਿਹੜੇ ਤੁਰੇ ਫਿਰਦੇ ਹੋ ਸੰਸਾਰ ਵਿੱਚ ਖੁੱਬੇ ਨਹੀਂ ਹੋਏ ਕ੍ਰਿਸਤੀ ਆਦਮੀ ਹੋ ਕ੍ਰਿਸਤ ਵਿੱਚ ਤੁਹਾਡਾ ਮਨ ਉਪਰਾਮ ਹੋਇਆ ਹੋਇਆ ਕਿਸੇ ਕੰਮਕਾਰ ਚ ਨਹੀਂ ਖੁੱਬਿਆ ਇਹ ਨਰਾਲਾ ਹੈ ਤੇ ਇਹਨੂੰ ਨਰਾਲਾ ਇਸੇ ਨੂੰ ਨਰਾਲਾ ਕਹਿ ਰਹੇ ਸੰਸਾਰ 'ਚ ਰਹਿਣਾ ਹੋਇਆ ਵੀ ਤੂੰ ਸੰਸਾਰ ਤੋਂ ਵੱਖਰਾ ਕਿਵੇਂ ਤੁਰਿਆ ਫਿਰਦਾ ਤੈਨੂੰ ਸੰਸਾਰ ਕੋਈ ਨਹੀਂ ਸਕਿਆ ਐਸੀ ਕਿਹੜੀ ਕਥਾ ਹੈ ਕਿਹੜੀ ਕਥਾ ਦਾ ਅਸਰ ਹੋ ਗਿਆ ਤੇਰੇ ਤੇ ਤੂੰ ਨਰਾਲਾ ਹੈ ਫਿਰ ਉਹਨਾਂ ਸਾਖੀਆਂ ਸੁਣਨ ਸੁਣਾਉਣ ਵਾਲੇ ਨੇ ਵਿਚਾਰੇ ਉਹ ਕਹਿੰਦੇ ਨਾ ਕੋਈ ਸਾਖੀ ਸੁਣਾ ਜਿਹਦਾ ਅਸਰ ਹੋਵੇ ਆਹ ਨਹੀਂ ਪੱਲੇ ਪੈ ਰਿਹਾ ਉਹਨਾਂ ਦੇ ਜੋ ਕਹਿ ਰਹੇ ਨੇ ਉਹਨਾਂ ਦੀ ਕਦੇ ਬੁੱਧੀ ਹੈ ਜੀ ਸੀ ਵੀ ਇਹਨੂੰ ਪਕੜ ਲੈਂਦੀ ਕੁਝ ਨਹੀਂ ਉਹਨਾਂ ਦੇ ਪੱਲੇ ਪੈ ਰਿਹਾ ਉੱਤੇ ਦੀ ਡੁੱਗੀ ਜਾਂਦੀ ਗੱਲਾਂ ਉਹਨਾਂ ਦੇ ਇੱਥੇ ਜੋ ਕੋਈ ਆ ਬੈਠੇ ਪਹਿਲੇ ਤਾਂ ਸੁਣਨ ਦੇ ਕੁਝ ਵੀ ਨਹੀਂ ਪੱਲੇ ਪੈਣ ਸਭ ਉੱਤੇ ਦੀ ਡੁੱਗੀ ਜਾਂਦੇ ਉਹਨਾਂ ਜੋ ਸੁਣਿਆ ਹੋਇਆ ਧਰਮ ਉਹ ਧਰਮ ਹੈ ਜੀ ਸਾਡੇ ਵੀ ਪ੍ਰਚਾਰ ਹੋਇਆ ਧਰਮ ਹੈ ਸਿੱਖੀ ਹੋਇਆ ਨਹੀਂ ਉਹ ਤਾਂ ਇਹ ਕਹਿੰਦਾ ਸਾਨੂੰ ਤਾਂ ਪਤਾ ਨਹੀਂ ਤੁਸੀਂ ਕੀ ਕਹੀ ਜਾਂਦੇ ਹੁਣ ਉਹਨਾਂ ਨੇ ਤਾਂ ਨਾਮ ਵੈਗਰੂ ਵੈਗਰੂ ਨੂੰ ਮੰਨਿਆ ਹੋਇਆ ਗੁਰਬਾਣੀ ਬਦਲਦੀ ਰਹੀ ਹੈ ਰਾਮ ਰਾਮ ਨੂੰ ਵੀ ਰਾਮ ਨਾਮ ਹੋਰ ਮੈਂ ਕਿਹਾ ਕਿ ਕਿਹਾ ਹੈ ਕੌਣ ਕਥਾ ਲਈ ਰਹੋ ਨਾ ਕਿਹੜੀ ਕਥਾ ਐ ਸੀ ਜਿਹਦੇ ਨਾਲ ਤੁਸੀਂ ਸੰਸਾਰ ਤੋਂ ਵੱਖਰੇ ਹੋਏ ਰਹਿੰਦੇ ਸੰਸਾਰੀ ਜੀਵਨ ਤੋਂ ਵੱਖਰੇ ਰਹਿੰਦੇ ਕਿਹਨਾਂ ਅਸਰ ਪਾਤਾ ਕਿਹੜੀ ਚੀਜ਼ ਦਾ ਅਸਰ ਪਾਇਆ ਤੈਨੂੰ ਦੇਖ ਲਓ ਬੋਲੇ ਨਾਨਕ ਸੁਣੋ ਤੁਮ ਬਾਲੇ ਉਹ ਬੋਲੇ ਨੇ ਜੋਗੀ ਨਾਨਕ ਨੂੰ ਕਹਿੰਦੇ ਨੇ ਸੁਣੋ ਤੁਮ ਬਾਲੇ ਬਾਲਕ ਤੂੰ ਇਹ ਗੱਲ ਸਾਨੂੰ ਸਮਝਾ ਕਿਹਨੇ ਤੈਨੂੰ ਉਪਦੇਸ਼ ਕੀਤਾ ਕਿਹੜੀ ਕਥਾ ਸਾਖੀ ਸੁਣਾਈ ਕਿ ਤੂੰ ਸੰਸਾਰ ਤੋਂ ਵਿਰਕਤ ਹੋ ਗਿਆ ਇਸ ਕਥਾ ਦਾ ਦੇ ਵਿਚਾਰ ਇਸ ਕਥਾ ਦਾ ਵਿਚਾਰ ਹੈ ਸਾਨੂੰ ਤਾਂ ਇਸ ਤਰੀਕੇ ਨਾਲ ਕੋਈ ਕਥਾ ਸੁਣਾ ਸਕੀ ਸੁਣਾ ਜਿਹਦਾ ਸਾਡੇ ਤੇ ਅਸਰ ਪਵੇ ਸਾਡੇ ਨਹੀਂ ਪੱਲੇ ਪੈਂਦਾ ਜੋ ਕੁਝ ਤਾਂ ਹੁਣ ਠੀਕ ਹੈ ਭੌਜਨ ਸ਼ਬਦ ਲੰਘਾਵਣ ਹਾਲ ਇਸ ਕਥਾ ਦਾ ਦੇ ਵਿਚਾਰ ਭੌਜਨ ਸ਼ਬਦ ਲੰਘਾਵਣ ਹਾਲ ਜਿਹੜਾ ਭਵਜਲ ਹੈ ਆਪਾਂ ਭਵਸਾਗਰ ਨੂੰ ਜਿਹੜਾ ਹਾਰ ਸ਼ਬਦ ਹੈ ਨਾ ਉਪਦੇਸ਼ ਉਹ ਕਥਾ ਦਾ ਸੰਤੋਸ਼ਣਾ ਕੋਈ ਕਥਾ ਕਹਾਣੀ ਸੁਣਾ ਜਿਹੜੀ ਭਾਵ ਭਵਜਲਤਾ ਸੀ ਇਹ ਇਹ ਅਕਾਥਕ ਦਾ ਇਹਦਾ ਨਾ ਤਾਂ ਹੀ ਕਿਹਾ ਇਹ ਅਕਾਥਕ ਹੈ ਕਥਨ ਨਹੀਂ ਕਥਨ ਨਹੀਂ ਕੀਤੀ ਜਾ ਸਕਦੀ ਕਥੀ ਗਈ ਹੈ ਕਥਾ ਵੀ ਹੈ ਹੈ ਵੀ ਕਥਨ ਤੋਂ ਪਰੇ ਕੁਝ ਹਿੱਸਾ ਦਾ ਕਥਨ ਕਰ ਯੋਗ ਹੈ ਕੁਝ ਹਿੱਸਾ ਫਿਰ ਬੁੱਝਣ ਯੋਗ ਹੈ ਕਥਨ ਕਰਨ ਤੇ ਬਾਅਦ ਅਕਤ ਉਹ ਦੱਸਿਆ ਨਹੀਂ ਜਾ ਸਕਦਾ ਨਾਮ ਦਾ ਟੇਸ ਕੀ ਹੈ ਨਹੀਂ ਦੱਸਿਆ ਜਾ ਸਕਦਾ ਉਹਦਾ ਰੂਪ ਰੰਗ ਕੀ ਹੈ ਨਹੀਂ ਦੱਸਿਆ ਜਾ ਸਕਦਾ ਰੇਖ ਵਿੱਚ ਕੀ ਹੈ ਨਹੀਂ ਦੱਸਿਆ ਜਾ ਸਕਦਾ ਪੈਦਾ ਕਿੱਥੋਂ ਹੋਇਆ ਕਦੋਂ ਹੋਇਆ ਕਿਵੇਂ ਹੋਇਆ ਨਹੀਂ ਦੱਸਿਆ ਜਾ ਸਕਦਾ ਕਾਤਾ ਕਰੂਗਾ ਨਹੀਂ ਦੱਸਿਆ ਜਾ ਸਕਦਾ 这个不走运，嗯。